ਕਿਆ ਭਵਿਆ ਸੱਚੀ ਸੂਚਾ ਹੋਏ ਸਾਜ ਸ਼ਬਦ ਵਿੱਚ ਮੁਕਤੀ ਨ ਕੋਏ ਰਹਾ ਫੁੱਲ ਸਵਾਰ ਉਰਲ ਰਹਾ ਦੀ ਪੰਕਤੀ ਜੋਗੀ ਭ੍ਰਮਣ ਕਰਦੇ ਨੇ ਦੇਸ਼ ਦੇ ਸਤਰਾਂ ਫਿਰਦੇ ਨੇ ਇਹ ਠੀਕ ਹੈ ਦੇਸ਼ ਦੇ ਸਤਰਾਂ ਦੇ ਵਿੱਚ ਫਿਰਦੇ ਗਿਆਨ ਵੱਧਦਾ ਗਿਆਨ ਚ ਵਾਧਾ ਹੁੰਦਾ ਇਹ ਤਾਂ ਠੀਕ ਹੈ ਪਰ ਸੱਚ ਤੱਕ ਨਹੀਂ ਪਹੁੰਚਿਆ ਜਾ ਸਕਦਾ ਸੰਸਾਰੀ ਗਿਆਨ ਉੱਤੇ ਕੀ ਕਹਿੰਦਾ ਸਿਰਫ ਤੀਰਥਾਂ ਦੇ ਭਵਨ ਵਾਲਿਆ ਨੂੰ ਬੰਦਾ ਦੇ ਚੱਕਰ ਦੇ ਸੰਸਾਰ ਟੋਲਣ ਨਾਲ ਭਵਨ ਨਾਲ ਮਨ ਸੁੱਚਾ ਹੋ ਜਾਂਦਾ ਸੱਚਮੁੱਚ ਮਨ ਸੁੱਚਾ ਹੋ ਜਾਂਦਾ ਸੱਚ ਸੁੱਚਾ ਹੋ ਸੱਚੀ ਮੁੱਚੀ ਸੱਚੀ ਸੁੱਚਾ ਹੋਏ ਮਨ ਸੁੱਚਾ ਹੋ ਜੂਗਾ ਹਿਰਦਾ ਸੁੱਚਾ ਹੋ ਜਾਊਗਾ ਕਿਉਂਕਿ ਸੁੱਚੇ ਹਿਰਦੇ ਤੇ ਸੱਚ ਪੈਂਦਾ ਸੁੱਚ ਹੋਵੇ ਤਾਂ ਸੱਚ ਪਾਈਆ ਭਾਂਡਾ ਸੁੱਚਾ ਹੁੰਦਾ ਤਾਂ ਦੁੱਧ ਪਾਈਦਾ ਵਿੱਚ ਜੇ ਭਾਂਡਾ ਲਿਪੜਿਆ ਟਪੜਿਆ ਝੂਠਾ ਪਿਆ ਹੋਵੇ ਦੁੱਧ ਵਾਲਾ ਆ ਜਵੇ ਤਾਂ ਉਹਦੇ ਥੋੜੀ ਪਾ ਲੱਗਿਆ ਪਛਾ ਕੋਈ ਥੋੜੇ ਵਿੱਚ ਜਿਹੜਾ ਸ਼ਬਦ ਪੈਣ ਉਹ ਤਾਂ ਪਤਾ ਨਹੀਂ ਕਦ ਪੈਣ ਤੁਸੀਂ ਵੀ ਬਲਦੇ ਹੋ ਪਰ ਸੁੱਚਾ ਤਾਂ ਹਿਰਦਾ ਕਰਨਾ ਪੈਣਾ ਮਨ ਸੁੱਚਾ ਕਰਨਾ ਪੈਣਾ ਕੀ ਮਨ ਸੁੱਚਾ ਹੋ ਜਾਊਗਾ ਭੁੱਬਣ ਨਾਲ ਸਿਰਫ ਜੇ ਤਾਂ ਜੋਗੀ ਕਹਿੰਦੇ ਨੇ ਹੋ ਜਾਊਗਾ ਤਾਂ ਔਖਾ ਦੱਸੋ ਭਾਈ ਕਿਹਦਾ ਮਨ ਸੁੱਚਾ ਤੁਹਾਡਾ ਇਹ ਦੇਖ ਲੈਂਦੇ ਆਪਾਂ ਕਿਵੇਂ ਸੁੱਚਾ ਹੋਇਆ ਉਹ ਵੀ ਦੱਸ ਦੋ ਮੈਂ ਵੀ ਕਰ ਲਾਂ ਅੱਧਾ ਹੀ ਅੱਧਾ ਹੀ ਜਵਾਬ ਦੇ ਦੋ ਜਲ ਪੂਰਾ ਨਹੀਂ ਜੇ ਤੁਹਾਡੇ ਕੋਲ ਦੁੱਧ ਨਹੀਂ ਹੈ ਗੁਰਬਾਣੀ ਨਹੀਂ ਉਚਾਰਨ ਕਰਦੇ ਗੁਰਬਾਣੀ ਦੇ ਕਾਬਲ ਹੋ ਚੁੱਕੇ ਆ ਡੇੜੇ ਤੇ ਆ ਚੁੱਕੇ ਤੁਸੀਂ ਐਨਾ ਹੀ ਸਾਬਤ ਕਰ ਦੋ ਇਮਤਿਹਾਨ ਨਹੀਂ ਦਿੱਤਾ ਤਾਂ ਪਾਸ ਹੋ ਕੇ ਤੈਨੂੰ ਅਜੋ ਸਰਟੀਫਿਕੇਟ ਨਹੀਂ ਮਿਲਿਆ ਚਲੋ ਛੱਡੋ ਤੂੰ ਦਸ ਜਮਾਤਾਂ ਪੜ੍ਹ ਲੀਆਂ ਇਮਤਿਹਾਨ ਦੇਣ ਦੇ ਕਾਬਲ ਹੋ ਗਿਆ ਐਨਾ ਹੀ ਸਾਬਤ ਕਰ ਦੋ ਜੇ ਸੁੱਚਾ ਹੋ ਗਿਆ ਹਿਰਦਾ ਤਾਂ ਸੱਚ ਪੈ ਜਾਣਾ ਸੱਚ ਮਿਲਿਆ ਸੰਤੋਖੀ ਸੰਤੋਖੀ ਦੇ ਬਿਨਾਂ ਸੁੱਚਾ ਹੁੰਦਾ ਨਹੀਂ ਇੰਨਾ ਹੀ ਸਹੀ ਇੰਨਾ ਕੁ ਵੀ ਦੱਸ ਦੋ ਅੱਜ ਤੇ ਆ ਗਏ ਦੋ ਬਰਾਤਾਂ ਤੇ ਆ ਗਏ ਚਾਰਾਂ ਤੋਂ ਛੱਡ ਕੇ ਹੁਣ ਵੀ ਸੰਤੋਖੀ ਹੋਵੇ ਜੇ ਸੱਚ ਸੁੱਚਾ ਵੀ ਹੁੰਦਾ ਹੋ ਜਵੇ ਅਬ ਕਹਿੰਦਾ ਬੜਾ ਸੱਚਾ ਸੁੱਚਾ ਆਦਮੀ ਸੱਚਾ ਸੁੱਚਾ सच्चा सुच्चा आदमी सुच्चा मन करके होता है सच्चा चित्त करके होता है सच्चा तो है ही अंदर तो हाँ। चित्त करके सुच्चा चित करके सच्चा ਉਹਨੂੰ ਸੱਚਾ ਸੁੱਚਾ ਕਹਿੰਦੇ ਠੀਕ ਹੈ ਐਵੇਂ ਸਾਰਿਆਂ ਨੇ ਆ ਕੇ ਰੌਲਾ ਪਾ ਦਈਏ ਜੇ ਸੁੱਚਾ ਭੰਡੇ ਕੇ ਹਾਂ ਮਨ ਭੰਡਾ ਹਾਂ ਭੰਡਾ ਸੁੱਚਾ ਹੋਣਾ ਉਹ ਭੈਣੇ ਜੋ ਕੁਝ ਪੈਣਾ ਖੱਪਰ ਹੈ ਪਰਦਾ ਨਹੀਂ ਖੱਪਰੇ ਨੂੰ ਕਿਹਾ ਆਇਆ ਜਾ ਕੇ ਇਹ ਖੱਪਰ ਹੈ ਮਨ ਰਾਇਦਾ ਨਹੀਂ ਪਰਦਾ ਨਹੀਂ ਖੱਪਰ ਹੈ ਜੋਗੀ ਦਾ ਆ ਖੋਪੜੀ ਖੱਪਰ ਹੈ ਵਰਦੀ ਦੀ ਇਹਦਾ ਹੀ ਬਣਾਇਆ ਹੈ ਖੋਪੜੀ ਦਾ ਖੱਪਰ ਕਿਹਾ ਇਹ ਸੀ ਇਹ ਵੀ ਵਰਦੀ ਭਾਈ ਦਿਖਾਉਂਦੇ ਫਿਰਦੇ ਤੇ ਲੋਕਾਂ ਨੂੰ ਪਰ ਉਹ ਗੱਲ ਭੁੱਲ ਗਏ ਖੋਪੜੀ ਕਿਉਂ ਲਈ ਹੈ ਉਹ ਕਿਉਂ ਤੈਨੂੰ ਖੋਪੜੀ ਫੜਾਈ ਸੀ ਉਹ ਭੁੱਲ ਗਏ ਗੱਲ ਖੋਪੜੀ ਆਦਮੀ ਦੀ ਲੈ ਕੇ ਫਿਰਦੇ ਤੇ ਜੋਗੀ ਵੀ ਇਹ ਨਹੀਂ ਭਰਨੀ ਲੋਕਾਂ ਨੂੰ ਦਿਖਾਉਣ ਨੂੰ ਪਰ ਉਹ ਭੁੱਲ ਗਏ ਖੋਪੜੀ ਰਹਿ ਗਈ ਹੱਥ ਜੇ ਇੱਥੇ ਰਹੋਗੇ ਖੋਪੜੀ ਨਹੀਂ ਭਰਦੀ ਜਿਹੜਾ ਤਿਰਕੁੜੀ ਰਹਿੰਦਾ ਉਹ ਕਦੇ ਰਜਿਆ ਨਹੀਂ ਅਨੰਦ ਨਹੀਂ ਹੋਇਆ ਇਹਦਾ ਸੁਧਾਰ ਨਹੀਂ ਆਇਆ ਨਹੀਂ ਭਰਦੀ ਖੋਪੜੀ ਤਾਂ ਲਈ ਫਿਰਦੇ ਕਾਰਨ ਤੇ ਬਹੁਤ ਸਾਰੀਆਂ ਗੱਲਾਂ ਨੇ ਪਿੱਛੇ ਭੁੱਲ ਗਏ ਸਾਡੇ ਵੀ ਕਾਰਨ ਨੇ ਬਹੁਤ ਸਾਰੇ ਧਰਮ ਦੇ ਅਸੀਂ ਭੁੱਲ ਗਏ ਸਾਜ ਸ਼ਬਦ ਬਿਨ ਮੁਕਤੀ ਨਾ ਕੋਈ ਜਾਣ ਕੇ ਅੱਜ ਤੱਕ ਕਿਸੇ ਨੂੰ ਸਾਜ ਸ਼ਬਦ ਤੇ ਬਿਨਾ ਮੁਕਤੀ ਨਹੀਂ ਮਿਲੀ ਸੱਚ ਦੇ ਉਪਦੇਸ਼ ਬਿਨਾ ਮੁਕਤੀ ਨਹੀਂ ਮਿਲੀ ਸੱਚ ਦੇ ਉਪਦੇਸ਼ ਬਿਨਾ ਸੁਚਾ ਨਹੀਂ ਹੋ ਸਕਦਾ ਚਲੋ ਸੱਚ ਦਾ ਉਪਦੇਸ਼ ਕੀ ਹੈ ਇਹੀ ਦੇ ਦੋ ਕੋਈ ਸੱਚ ਦਾ ਉਪਦੇਸ਼ ਗੁਰਬਾਣੀ ਸੱਚ ਦਾ ਉਪਦੇਸ਼ ਹੈ ਸੱਚ ਤੱਕ ਪਹੁੰਚਣ ਦਾ ਉਪਦੇਸ਼ ਸੁੱਚਾ ਹੋਣ ਦਾ ਉਪਦੇਸ਼ ਮਨ ਮਾਇਆ ਨੂੰ ਤਿਆਗ ਦੇਵੇ ਦਾ ਉਪਦੇਸ਼ ਦਿਓ ਉਪਰ ਬੱਤੇ ਹੋਦਾ ਤਾਂ ਹੈ ਨਹੀਂ ਕਿਤੇ ਇਹ ਜੋ ਕੀ ਛੱਡੀ ਫਿਰਦੇ ਤੇ ਇਹ ਭਗਤਾਂ ਤੋਂ ਲਈ ਨਹੀਂ ਸੀ ਕਹੀ ਮੱਥਾ ਟੇਕੀ ਕਹੀ ਜਾਂਦੇ ਨੇ ਹਾਂ ਕਬੀਰ ਦੀ ਬਹੁਤ ਬੜੀ ਗੱਲ ਹੈ ਜੀ ਇਹ ਹੈ ਉਹ ਸੰਤ ਮਹਾਨ ਹੈ ਪਰ ਕਰੀ ਜਾਂਦੇ ਤੇ ਆਪਣੇ ਵਾਲਾ ਹੀ ਆਪਣੀ ਲੈ ਨਹੀਂ ਛੱਡੀ ਬੱਲੇ ਬੱਲੇ ਕਬੀਰ ਦੀ ਕਰੀ ਗਏ ਭਗਤਾਂ ਦੀ ਬੱਲੇ ਬੱਲੇ ਸੰਤਾਲਾ ਉੱਥੇ ਐਵੇਂ ਹੁਣ ਅਸੀਂ ਕਰਦੇ ਹਾਂ ਅਸਤ ਕਰਦੇ ਨੇ ਨਾਨਕ ਦੀ ਬੱਲੇ ਬੱਲੇ ਕੰਮ ਹੋਈ ਸੰਤਾਲਾ ਜਦੋਂ ਆਏ ਨੇ ਪਿੱਛੋਂ ਬਾਲ ਸਮਾਧੀ ਸਿੱਖਿਆ ਹੋਈ ਹੈ ਜਿਹੜੀ ਉਹਦੇ ਨਾਲ ਜੁੜੀ ਹੋਈ ਹੈ ਗੁਰਬਾਣੀ ਨਾਲ ਜੁੜੀ ਹੀ ਨਹੀਂ ਗੁਰਬਾਣੀ ਨੂੰ ਪੜ੍ਹਿਆ ਹੀ ਨਹੀਂ ਸਮਝਿਆ ਹੀ ਨਹੀਂ ਨਾਲੇ ਉਹਨਾਂ ਕਹਿੰਦਾ ਟਾਈਮ ਕਿੱਥੇ ਗੁਰਬਾਣੀ ਸਮਝ ਲੈਂਦਾ ਹੋਰ ਕੰਮ ਬਹੁਤ ਨੇ ਸੀਆਈਡੀ ਚੇਲਿਆਂ ਦੀ ਰੱਖਣੀ ਪੈਂਦੀ ਹੈ ਕਿਤੇ ਦੂਰੇ ਸਾਹਮਣੇ ਤਾਂ ਨਹੀਂ ਕੋਈ ਜਾਂਦਾ ਕਿਸੇ ਰਿਸ਼ਤੇਦਾਰੀ ਨੂੰ ਜੋੜਤਾ ਨਹੀਂ ਪਾ ਲਿਆ ਤੇ ਤੋੜਤਾ ਨਹੀਂ ਲਿਆ ਕੋਈ ਆਦਮੀ ਜਿਵੇਂ ਸਿਆਸਤਦਾਨ ਨੂੰ ਵੋਟਾਂ ਦੀ ਫਿਕਰ ਆ ਨਾ ਦਿਨ ਰਾਤ ਦਾ ਉਹਨਾਂ ਨੂੰ ਸਾਰਾ ਸਾਲ ਰਹਿਣਾ ਸਾਚ ਸ਼ਬਦ ਬਿਨ ਮੁਕਤੀ ਨਾ ਕੋਈ ਜਦ ਕਿ ਸੱਚ ਸ਼ਬਦ ਦੇ ਬਿਨਾ ਕੋਈ ਮੁਕਤੀ ਨਹੀਂ ਹੋ ਸਕਦੀ ਕਿਸੇ ਨੂੰ ਮੁਕਤੀ ਨਹੀਂ ਮਿਲੀ ਉਹ ਮੁਕਤੀ ਦਾ ਜੋਗੀ ਪਾੜਦੇ ਸੀ ਜੋਗੀ ਇਹਨਾਂ ਨੇ ਮੁਕਤੀ ਤੋਂ ਗੱਲ ਸ਼ੁਰੂ ਕੀਤੀ ਹੈ ਪੰਡਤ ਨਾਲ ਮੁਕਤੀ ਤੋਂ ਗੱਲ ਨਹੀਂ ਸ਼ੁਰੂ ਕੀਤੀ ਜੋਗੀ ਦੇ ਜੋ ਵਿਚਾਰ ਲੈ ਕੇ ਬੈਠੇ ਨੇ ਜੋਗੀ ਦੇ ਚਰਚਾ ਹੋਈ ਹੈ ਮੁਕਤੀ ਤੇ ਚਰਚਾ ਹੋਈ ਹੈ ਬਣਾ ਮੁਕਤੀ ਹੋਣੀ ਮਿਲਦੀ ਰਾਹ ਦੀ ਮੁਕਤੀ ਹੈ ਤੇ ਪਟਤਰਾਂ ਦੇ ਜਾਂ ਦੇ ਵਿਚਾਰ ਕਦੇ ਮੁਕਤੀ ਦੀ ਗੱਲ ਹੋਈ ਹੋਣੀ ਪਿਛਲੀ ਬਾਣੀ ਦੀ ਕਿਤੇ ਮੁਕਤੀ ਦੀ ਗੱਲ ਜ਼ਿਕਰ ਨਹੀਂ ਹੈ ਅਸਲ ਜੇ ਧਾਰਮਿਕ ਆਦਮੀ ਜੋਗੀਆਂ ਨੂੰ ਤਾਂ ਬੁਨਿਆਦ ਕਰੇ ਪਰ ਜੋ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸੂਖਮ ਸਰੀਰ ਤੋਂ ਉਖੜ ਕੇ ਬਾਹਰਲੇ ਸਰੀਰ ਤੇ ਆ ਗਏ ਸੀ ਤਾਂ ਪਤਾ ਲੱਗੂਗਾ ਸ਼ਬਦ ਜਿਹੜਾ ਹੈਗਾ ਉਹਨਾਂ ਨੇ ਜਿਹੜੇ ਬਾਹਰਲੇ ਸਰੀਰ ਦੇ ਵਿੱਚ ਸ਼ਬਦ ਨੇ ਪੰਜ ਜਦੋਂ ਖਾਣਾ ਪਚਦਾ ਉੱਥੇ ਵੀ ਆਵਾਜ਼ ਪੈਦਾ ਹੁੰਦੀ ਹੈ ਹਾਰਟ ਚੱਲਦਾ ਉਹਦੀ ਵੀ ਆਵਾਜ਼ ਪੈਦਾ ਹੁੰਦੀ ਹੈ ਫੇਫੜਾ ਸਾਹ ਲੈਂਦਾ ਉੱਥੇ ਵੀ ਬਲਗੂ ਵਗੈਰਾ ਦੀ ਆਵਾਜ਼ ਪੈਦਾ ਹੁੰਦੀ ਹੈ ਖੋਰ ਪਾਪੇ ਕਰਦਾ ਉਹਦੀ ਵੀ ਦਾੜੀਆਂ 'ਚ ਆਵਾਜ਼ ਪੈਦਾ ਹੁੰਦੀ ਹੈ ਉਹ ਜਿਹੜੀਆਂ ਆਵਾਜ਼ਾਂ ਨੇ ਉਹਨਾਂ ਦੇ ਅੰਦਰ ਬਾਹਰਲੇ ਸਰੀਰ ਨਾਲ ਜੁੜ ਆਰ ਖੋਪੜੀ ਦੇ ਵਿੱਚੋਂ ਦਿਮਾਗ ਦੇ ਨਾਲ ਸਰੀਰ ਜੁੜਿਆ ਹੈ ਦਿਮਾਗ ਜਿਹੜਾ ਬੈਠੂਗਾ ਉਹ ਬਾਹਰਲੇ ਸਰੀਰ ਨਾਲ ਜੁੜਿਆ ਰਹੂ ਇਹ ਉਹ ਪੰਡਤ ਤੋਂ ਪ੍ਰਭਾਵਿਤ ਹੋ ਪੰਡਤ ਨੇ ਬਾਹਰ ਪੜ ਲਈ ਸੀ ਆ ਉਹਨਾਂ ਦੇ ਵੀ ਅਸਰ ਪੈ ਗਿਆ ਬਾਹਰਲੇ ਸਰੀਰ ਤੇ ਆ ਸਾਧ ਸ਼ਬਦ ਨੂੰ ਮੁਕਤ ਕੋਈ ਰਹੋ